ਅਗਿਆਨ ਅੰਧੇਰ ਬਿਨਾਰ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਰ ਜਾਹੀ ਕੁਲ ਤੇ ਪ੍ਰਗਟ ਹੋਏ ਤਾਈ ਕੁਲ ਕੋ ਨਾਮ ਗੁੰਦਵਾ ਦਤ ਗੋਰਿੰਦ ਕੋ ਮੇਰੀ ਹੈ ਪੁਨ ਅੰਤਲੋ ਭੇਮਨ ਬਾਹ ਕਿਮ ਗੁਰ ਨਾ ਆਵੇ ਤਨ ਪਾਉ ਦੁਖ ਦੂਰ ਤੇ ਦੋਇਨ ਦਾਸਾ ਉਚੇ ਸਤਗੁਰ ਬਾਗ ਪ੍ਰਕਾਸ਼ਾ ਪ੍ਰਾਣ ਅੰਤ ਲੋਪੇ ਮਨ ਬਾਹ ਸਤਗੁਰੂ ਜੀ ਦੇ ਸਾਜਨ ਅਜੇ ਸਾਧ ਸੰਗ ਜੀ ਤੇ ਬਿਰਤੀ ਨੂੰ ਅਕਾਗਰ ਕਰਨ ਵਾਸਤੇ ਰਤਨਾ ਦੀ ਪਵਿੱਤਰਤਾ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਾਧ ਸੰਗਤ ਜੀ ਕਿੰਨੇ ਦਿਨਾਂ ਤੋਂ ਇਹ ਪ੍ਰਸੰਗ ਚੱਲ ਰਿਹਾ ਹੈ ਸੱਚੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਭਾਈ ਰੂਪਾ ਤੇ ਭਾਈ ਸਾਧੂ ਉਸ ਦਾ ਪਿਤਾ ਸੱਚੇ ਪਾਤਸ਼ਾਹ ਗਰੀਬ ਆਜ ਦੇ ਸਤਿਗੁਰਾਂ ਨੂੰ ਜਲ ਚਕਾਉਣ ਵਾਸਤੇ ਦਿਲ ਵਿੱਚ ਉਮੰਗ ਹੈ ਆਪ ਜਲ ਨਹੀਂ ਛਕ ਰਹੇ ਜਦ ਸੱਚੇ ਪਾਤਸ਼ਾਹ ਛਕਣਗੇ ਤਾਂ ਫਿਰ ਜਲ ਛਕਾਂਗੇ ਵਿਹਾਰ ਨਹੀਂ ਕੀਤਾ ਜਾਂਦਾ ਗਰਮੀ ਬੜੀ ਹੈ ਬੁੱਲ ਵੀ ਸੁੱਕੇ ਹਨ ਜ਼ਬਾਨ ਜਿਹੜੀ ਆ ਮੂੰਹ 'ਚ ਫਿਰ ਨਹੀਂ ਰਹੀ ਤੇ ਦੋਵੇਂ ਪਿਓ ਪੁੱਤਰ ਬੇਹੋਸ਼ ਹੋ ਕੇ ਔਰ ਜ਼ਮੀਨ ਤੇ ਡਿੱਗ ਪਏ ਹਨ ਤੇ ਦੋਹਾਂ ਨੂੰ ਕੋਈ ਪਤਾ ਨਹੀਂ ਕਿੱਥੇ ਪੈ ਹੋਇਆ ਪਰ ਅੰਦਰ ਸਤਿਗੁਰਾਂ ਦੇ ਦਰਸ਼ਨ ਦੀ ਮੰਗ ਤੇ ਲੋੜ ਹੈ ਇਧਰੋਂ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਸਾਹਿਬ ਜੀ ਆਪਣੇ ਸੇਵਕਾਂ ਦਾ ਦੁੱਖ ਨਾ ਸਹਾਰਦੇ ਹੋਏ ਉਹਨਾਂ ਦਾ ਜੋ ਦਿਲ ਦੀ ਮੰਗ ਜਲ ਦੀ ਉਸ ਨੂੰ ਪੂਰਾ ਕਰਨ ਵਾਸਤੇ ਗਰੀਬ ਨੂੰ ਆਜ ਡਰੌਲੀਆਂ ਘੋੜੇ ਤੇ ਸਵਾਰ ਹੋ ਕੇ ਜਿੱਥੇ ਇਹ ਦੋਵੇਂ ਪਿਓ ਪੁੱਤਰ ਪਏ ਹੋਏ ਹਨ ਥੋੜੀ ਵਿੱਤੇ ਕਦੀ ਘੋੜਾ ਇਧਰ ਲੈ ਜਾਂਦੇ ਹਨ ਕਦੀ ਦੂਸਰੇ ਪਾਸੇ ਜਿਸ ਤਰ੍ਹਾਂ ਜਲ ਲੱਭਦੇ ਹੁੰਦੇ ਹਨ ਉਹ ਅਗਲਾ ਇਤਿਹਾਸ ਬੜੇ ਪਿਆਰ ਨਾਲ ਸਰਵਣ ਕਰੋ ਪ੍ਰਾਨ ਅੰਤ ਲਾਉ ਪ੍ਰੇਮ ਨਿਵਾ ਅੰਦਰ ਜੋ ਪਿਆਰ ਹੈ ਉਹ ਇਸ ਤਰ੍ਹਾਂ ਦਾ ਡ੍ਰਿੜ ਹੋ ਗਿਆ ਹੈ ਤੇ ਜਲ ਜ਼ਰੂਰ ਛਕਾਣਾ ਹੈ ਜੇ ਨਾ ਛਕਣ ਤੇ ਬਿਸ਼ਕ ਪ੍ਰਾਨ ਨਿਕਲ ਜਾਂ ਤੇ ਕੋਈ ਗੱਲ ਨਹੀਂ ਪ੍ਰਾਨਾਂ ਨਾਲੋਂ ਪਿਆਰਾ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦਾ ਪਿਆਰ ਸਤਿਗੁਰੂ ਨਾਲ ਕੀਤਾ ਹੈ ਇੱਕ ਮੈਂ ਆਪਣੇ ਅੱਖਾਂ ਨਾਲ ਵੇਖੀ ਘਟਨਾ ਅਰਜ਼ ਕਰਨਾ ਇਹ ਕੋਈ 10 ਕੁ ਸਾਲ ਦੀ ਗੱਲ ਹੋਏਗੀ ਤਕਰੀਬਨ ਇੱਕ ਬਾਬਾ ਹਰੀ ਸਿੰਘ ਤਲਵਾਰੇ ਪਿੰਡ ਦਾ ਹੋਇਆ ਹੈ ਉਸ ਨੇ ਇਹ ਗੱਲ ਸੱਚੀ ਕਰਕੇ ਆਪਣੇ ਸਾਰੇ ਪਰਿਵਾਰ ਔਰ ਹੋਰ ਵੀ ਚਾਰ ਚੁਫੇਰੇ ਸਿੱਖਾਂ ਨੂੰ ਖਾਈ ਬਹੁਤ ਬਿਮਾਰ ਹੋ ਗਿਆ ਆਪਣੇ ਪੁੱਤਰਾਂ ਨੂੰ ਕਹਿੰਦਾ ਪੁੱਤਰੋ ਅਈ ਜਾ ਕੇ ਸਾਗਰਾ ਦੇ ਅਰਥ ਕਰੋ ਉਹ ਇੱਥੇ ਪਹੁੰਚ ਕੇ ਦਰਸ਼ਨ ਦੇਣ ਮੈਂ ਬੜਾ ਬਿਮਾਰ ਆ ਉਹਨਾਂ ਦੇ ਲੜਕੇ ਗੱਲ ਕਹਿਣ ਲੱਗੇ ਬਾਪੂ ਤੂੰ ਇਹ ਗੱਲ ਨਾ ਕਰ ਸਾਨੂੰ ਪਤਾ ਨਹੀਂ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਜੀ ਸਾਨੂੰ ਸਾਲ ਬਾਅਦ ਆਉਂਦੇ ਸਨ ਅਸੀਂ ਸੁਭਾਅ ਨਹੀਂ ਜਾਣਦੇ ਹੁਣ ਤੇ ਆਏ ਵੀ ਨਹੀਂ ਸੱਚੇ ਪਾਤਸ਼ਾਹ ਕਦੀ ਇੱਥੇ ਤੇ ਅਸੀਂ ਕਦੀ ਗਏ ਵੀ ਨਹੀਂ ਬਹੁਤਾ ਤੇ ਅਖੰਡ ਪਾਠ ਕਰਾ ਦਿੰਨੇ ਆ ਤੇ ਤੇਰਾ ਕੰਮ ਠੀਕ ਹੋ ਜਾਏਗਾ ਫੇਰ ਬਾਬੇ ਨੇ ਆਖਿਆ ਪਰ ਇਉਂ ਗੱਲ ਨਹੀਂ ਤੇ ਸੁਭਾਅ ਨਾ ਪਰਖੋ ਇਸ ਪਾਸੇ ਨਾ ਜਾਓ ਤੁਸੀਂ ਪੂਰੀ ਅਰਜ ਜਾ ਕੇ ਕਰੋ ਜ਼ਰੂਰ ਤੇ ਬਾਦਸ਼ਾਹ ਕਿਰਪਾ ਕਰਨਗੇ ਤਲਵਾਰਾ ਇਹ ਸ੍ਰੀ ਜੀਵਨ ਨਗਰ ਤੋਂ ਕੋਈ 3 3.5 ਮੀਲ ਤੇ ਹੈ ਉਹ ਫਿਰ ਅਰਜ ਕਰਦਾ ਤੇ ਪੁੱਤਰਾਂ ਨੂੰ ਕਹਿੰਦਾ ਨਹੀਂ ਜਾਓ ਅਖੰਡ ਪਾਠ ਵਿਸ਼ਾ ਕਰਾਓ ਮੈਂ ਤੁਹਾਨੂੰ ਮੋੜਦਾ ਨਹੀਂ ਪਰ ਤੁਸੀਂ ਇਹ ਮੇਰੀ ਅਰਜ ਜਿਹੜੀ ਹੈ ਇਹ ਜ਼ਰੂਰ ਕਰੋ ਜਾ ਕੇ ਉਹਨਾਂ ਚਿਰ ਮੈਂ ਪ੍ਰਾਣ ਨਹੀਂ ਛੱਡਨੇ ਜਿੰਨਾ ਚਿਰ ਮੈਂ ਸਾਗੁਰਾਂ ਦਰਸ਼ਨ ਨਹੀਂ ਕਰ ਲੈਂਦਾ ਪਰ ਇਸ ਗੱਲ ਨੂੰ ਉਹ ਲੜਕੇ ਜਿਹੜੇ ਹਨ ਉਹ ਨਹੀਂ ਖਿਆਲ ਕਰਦੇ ਕੋਲ ਹੀ ਅੰਮ੍ਰਿਤਸਰ ਪਿੰਡ ਹੈ ਉਥੋਂ ਪਾਠੀ ਬੁਲਾ ਕੇ ਅਖੰਡ ਪਾਠ ਸ਼ੁਰੂ ਹੋ ਗਿਆ ਅੰਮ੍ਰਿਤਸਰ ਪਿੰਡ ਵਿੱਚ ਇੱਕ ਸਿੱਖ ਨੇ ਅਰਜ਼ਾ ਕੀਤੀ ਸੀ ਵੀ ਸ੍ਰੀ ਜੀਵਨ ਨਗਰ ਮੇਰੇ ਘਰ ਲੰਗਰ ਹੋਇਆ ਦੀਵਾਰ ਦਾ ਕੀਰਤਨ ਹੋਇਆ ਸਾਗਰਾ ਮਨਜ਼ੂਰੀ ਦਿੱਤੀ ਉਹ ਮੇਰੇ ਕੋਲ ਆਇਆ ਮੈਂ ਵੀ ਸ਼ਾਮ ਨੂੰ ਉੱਥੇ ਪਹੁੰਚ ਗਿਆ ਇੱਕ ਦੋ ਸਿਰ ਹੋਰ ਸਨ ਸੱਚੇ ਪਾਤਸ਼ਾਹ ਸਰਸੇ ਗਿਆ ਹੋਏ ਸੀ ਹੁਕਮ ਆ ਗਿਆ ਇੱਥੇ ਹੀ ਮੰਜੇ ਡਰ ਜਾਣ ਰਾਤ ਆਰਾਮ ਕਰਾਂਗੇ ਸਾਰੀ ਸੰਗਤ ਜਿਹੜੀ ਹੈ ਕੁਝ ਨਹਿਰ ਤੇ ਅਧਿਕਾਰੀ ਕੁਝ ਧਰਮਸ਼ਾਲਾ 'ਚ ਬੈਠੀ ਹੋਈ ਹੈ ਪਰ ਰਾਤ ਦੇ 10 ਵਜ ਗਏ ਹਨ ਖੇਲ ਸਤਗੁਰਾਂ ਦਾ ਅਕਾਲ ਪੁਰਖ ਦੇ ਪਾਤਸ਼ਾਹ ਵੀ ਜਾਣੇ ਕੋਈ 10:30 ਦੇ 11 ਦੇ ਕਰੀਬ ਪਤਾ ਲੱਗ ਗਿਆ ਸੱਚੇ ਪਾਤਸ਼ਾਹ ਤਲਵਾਰੇ ਉਸ ਸਿੱਖ ਦੇ ਕੋਲ ਪਹੁੰਚ ਗਏ ਹਨ ਘਰ ਵਾਲਿਆਂ ਨੂੰ ਕੋਈ ਪਤਾ ਨਹੀਂ ਨੇਰੀਆਂ ਰਾਤਾਂ ਸਿਆਲ ਦੀਆਂ ਰਾਤਾਂ ਹਨ ਉਹ ਜਗ੍ਹਾ ਮੈਂ ਆਪ ਦੇਖੀ ਹੈ ਜਾਂਦਿਆਂ ਦਰਵਾਜ਼ੇ 'ਚ ਆ ਸਾਹਮਣੇ ਅਖੰਡ ਪਾਠ ਹੋ ਰਿਹਾ ਹੈ ਉਸ ਦੇ ਅੰਦਰ ਖੱਬੇ ਪਾਸੇ ਮੰਜੇ ਥੀ ਉਸ ਬਾਬੇ ਦੀ ਉਹਦਾ ਮੈਂ ਵੀ ਦਰਸ਼ਨ ਕੀਤਾ ਹੈ ਉਸ ਬਜ਼ੁਰਗ ਦੇ ਪਾਸ ਸੱਚੇ ਪਾਤਸ਼ਾਹ ਗਰੀਬ ਨਾਲ ਪਹੁੰਚਣ ਕਰਦਿਆਂ ਨੂੰ ਕੋਈ ਪਤਾ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਹਨੇਰੀ ਰਾਤ ਵਿੱਚ ਚੰਨ ਕਰ ਜਾਂਦਾ ਉਹ ਬਜ਼ੁਰਗ ਕਿਤੇ ਦਿਲ ਵਿੱਚ ਆਸ ਜਿਹੜਾ ਉੱਠ ਕੇ ਜਾ ਨਹੀਂ ਸਕਦਾ ਆਵਾਜ਼ ਉਹਦੀ ਪੁੱਤਰ ਸੁਣਦੇ ਨਹੀਂ ਸਨ ਪਰ ਉਹਦੇ ਦਿਲ ਦੀ ਸੱਚੀ ਆਵਾਜ਼ ਸੱਚੀ ਪ੍ਰੀਤ ਜਿਹੜੀ ਸੀ ਉਸ ਨੇ ਸਤਗੁਰਾਂ ਨੂੰ ਕੇ ਲੈਂਦਾ ਉਹਦੇ ਕੋਲ ਉੱਠਿਆ ਨਹੀਂ ਜਾਂਦਾ ਅੱਖਾਂ ਵਿੱਚੋਂ ਅਥਰੂ ਭਾਰ ਆਏ ਹਨ ਉਹਦੇ ਮਨ ਦੀ ਲੱਕ ਸੱਚੇ ਪਾਤਸ਼ਾਹ ਚਰਨ ਉੱਪਰ ਕੀਤਾ ਉਸ ਨੇ ਚਰਨਾਂ ਤੇ ਨਮਸਕਾਰ ਕੀਤੀ ਹੈ ਜਿਹੜੇ ਪਾਠੀ ਸਿਰ ਪਾਠ ਕਰ ਰਿਹਾ ਉਹਨੇ ਬੋਲਣਾ ਨਹੀਂ ਸੀ ਦੂਸਰੇ ਸਿੱਖ ਜਿਹੜੇ ਉੱਤੇ ਸੇਵਾਦਾਰ ਸਨ ਉਹਨਾਂ ਸਭਨਾਂ ਦਾ ਦਰਸ਼ਨ ਕੀਤਾ ਸਾਰੇ ਖਬਰ ਹੋ ਗਈ ਉੱਥੇ ਰਾਤ ਦੇ ਪਾਸ਼ਾ ਰਹੇ ਸਵੇਰੇ ਚਰੀ ਦੇ ਟਾਂਡੇ ਸਨ ਹੋਰ ਕੋਈ ਇੰਤਜ਼ਾਮ ਕੋਈ ਨਹੀਂ ਸੀ ਪਤਾ ਨਹੀਂ ਸੀ ਘਰਦਿਆਂ ਨੂੰ ਉਹਨਾਂ ਦੇ ਉੱਪਰ ਆਸਾ ਦੀ ਵਾਰ ਲੱਗੀ ਬਰਾਂਡੇ ਵਿੱਚ ਡੰਗਰਾਂ ਦੀਆਂ ਝੁੱਲਾਂ ਕੁੱਤੇ ਪਾਤੀਆਂ ਠੰਡ ਬੜੀ ਸੀ ਆਸਾ ਦੀ ਵਾਰ ਦਾ ਕੀਰਤਨ ਹੋਇਆ ਕੀਰਤਨ ਤੋਂ ਬਾਅਦ ਆਨੰਦ ਸਾਹਿਬ ਵੀ ਪੜਿਆ ਗਿਆ ਪਰ ਹੁਕਮ ਹੋਇਆ ਕਿ ਅਜੇ ਭੋਗ ਨਹੀਂ ਪਾਉਣਾ ਉਸ ਜਗ੍ਹਾ ਤੇ ਕਿ ਪਾਸ਼ਾ ਗਰੀਬ ਨਾਜ ਰਿਝਾ ਨਾਲ ਇੱਕ ਸ਼ਬਦ ਪੜਿਆ ਗਿਆ ਉਹ ਪਾਣੀ ਨਾਲਾ ਮਾਟੀ ਗੋਰੀ ਜਦ ਇਹਦੀਆਂ ਤੁਖਾਂ ਚੱਲ ਰਹੀਆਂ ਹਨ ਲਿਖਿਆ ਉਹਦੇ ਚ ਅੰਤ ਕੀ ਬਾਰ ਗਗਰੀਆ ਖੋਰੀ ਇਹ ਤੁਖ ਦੋ ਵਰਸ ਦੀ ਪਾਸ਼ਾ ਪੜੀ ਹੈ ਉਧਰੋਂ ਉਹ ਪ੍ਰਾਨੀ ਜਿਸ ਨੇ ਪ੍ਰਣ ਕੀਤਾ ਸੀ ਤੇ ਮੈਂ ਸਵਾਸ ਤਾਂ ਛੱਡਨੇ ਜੇ ਦਸਾਂ ਉਹਨਾਂ ਦਰਸ਼ਨ ਕਰ ਲਾਂਗਾ ਸਾਧ ਸੰਗਤ ਜੀ ਉਹ ਤੁਖ ਪੜੀ ਗਈ ਹੈ ਇੱਕ ਸਿੱਖ ਨੇ ਮੇਰੇ ਕੰਨ 'ਚ ਆਖਿਆ ਬਾਬਾ ਚੜਾਈ ਕਰ ਗਿਆ ਉਹ ਬਾਬੇ ਨੇ ਘਰਦਿਆਂ ਨੂੰ ਕੋਈ ਪਤਾ ਨਹੀਂ ਸੀ ਨੇ ਚੜਾਈ ਕਰ ਜਾਣਾ ਪਰ ਉਹਦੇ ਦਿਲ ਦੀ ਆਸ ਸੀ ਉਹਦੇ ਪ੍ਰਾਣ ਜਿਹੜੇ ਸਨ ਦਰਸ਼ਨ ਵਾਸਤੇ ਰੁਕੇ ਹੋਏ ਸਨ ਸੱਚੀ ਦਿਲ ਦੀ ਪ੍ਰੀਤ ਉਸ ਦੀ ਅੰਦਾ ਸਮਾ ਪਿੱਛੇ ਤੇ ਆਜੂਰ ਪੜੇ ਹਨ ਪਰ ਦੇਖਿਆ ਨਹੀਂ ਸੀ ਕੋਈ ਇਸ ਤਰ੍ਹਾਂ ਦਾ ਤੱਕ ਇਹ ਖੇਲ ਇਹ ਸਾਰੀ ਚੀਜ਼ ਉਸ ਬਾਬੇ ਦੀ ਪਿਆਰ ਨੇ ਪਤਾ ਕਰਕੇ ਖਾ ਦਿੱਤੀ ਇਸ ਤਰ੍ਹਾਂ ਇਹ ਬਾਜੀ ਲਗੇ ਭਾਈ ਅਫਸੋਸ ਨਹੀਂ ਕਰਨਾ ਇਹ ਸਾਧੂ ਕੋਈ ਪੂਰਨ ਸੀ ਜਿਸ ਕਰਕੇ ਇਹਦੇ ਦਿਲ ਦੀ ਜਿਹੜੀ ਮੰਗ ਹੈ ਪੂਰੀ ਹੋਈ ਹੈ ਸੋ ਸਾਧ ਸੰਗਤ ਜੀ ਜਿਸ ਤੋਂ ਜਦੋਂ ਜਦੋਂ ਵੀ ਕਿਸੇ ਵੀ ਸਿੱਖ ਨੇ ਸੱਧੂ ਨਾਲ ਸੱਚੇ ਦਿਲੋਂ ਪ੍ਰੀਤ ਕੀਤੀ ਹੈ ਸੱਚੇ ਦਿਲੋਂ ਸੱਧੂ ਨੂੰ ਯਾਦ ਕੀਤਾ ਹੈ ਉਹ ਸੱਚੀ ਚੀਜ਼ ਸੱਚ ਦੀ ਮੂਰਤੀ ਸਤਿਗੁਰੂ ਪਰਮੇਸ਼ਰ ਕਾਲ ਪੁਰਖ ਦੀ ਬਾਤ ਗਿਆ ਗੁਰਮਤਿ ਸੰਗ ਸਦਾ ਹੈ ਨਾਲੇ ਸਭ ਜਗ੍ਹਾ ਵਿਆਪਕ ਸਤਿਗੁਰੂ ਹੈ ਪਰ ਜਿਨ੍ਹਾਂ ਨੇ ਉਸ ਚੀਜ਼ ਨੂੰ ਸਰਵ ਨਿਵਾਸੀ ਜਾਣਿਆ ਸਰਵ ਜਾਣ ਕੇ ਉਹਨਾਂ ਨਾਲ ਪ੍ਰੀਤ ਕੀਤੀ ਉਹਨਾਂ ਕੋਲ ਜ਼ਰੂਰ ਆ ਕੇ ਪਹੁੰਚੇ ਹਨ ਇਸੇ ਤਰ੍ਹਾਂ ਹੀ ਇਹ ਪਿਓ ਪੁੱਤਰ ਦਿਲ ਵਿੱਚ ਨਿਸ਼ਚਾ ਧਾਰ ਬੈਠੇ ਹਨ ਸਾਡੇ ਪ੍ਰਾਣ ਚਲੇ ਜਾਣ ਤੇ ਕੋਈ ਗੱਲ ਨਹੀਂ ਪਰ ਅਸੀਂ ਜੋ ਪ੍ਰਾਣ ਕਰ ਚੁੱਕੇ ਆ ਸਗੋਂ ਜਲ ਛਕਾਉਣ ਦਾ ਉਹ ਜ਼ਰੂਰ ਪੂਰਾ ਕਰਾਂਗੇ ਇਸ ਤਰ੍ਹਾਂ ਉਹਨਾਂ ਨੇ ਪ੍ਰਣ ਕੀਤਾ ਹੈ ਉਹ ਪਿਆਰਿਓ ਕਿਉਂ ਨਾ ਆ ਕੇ ਸਿੱਧੀ ਪਾਸ਼ਾ ਉਹਨਾਂ ਦੀ ਭਾਵਨਾ ਪੂਰੀ ਕਰਨ ਕਿਉਂ ਨਾ ਉਹਨਾਂ ਦੀ ਭਾਵਨਾ ਪੂਰੀ ਹੋਏ ਉਹਨਾਂ ਨੂੰ ਸੰਸਾਰ ਤੋਂ ਆਪਣੇ ਸਦੂ ਤੋਂ ਕੋਈ ਚੀਜ਼ ਨਹੀਂ ਨਹੀਂ ਲੱਗੀ ਉਹਨਾਂ ਨੂੰ ਸੰਸਾਰ ਤੋਂ ਖਾਣ ਪੀਣਾ ਸੌਣਾ ਹੱਸਣਾ ਜੋ ਸਾਰਾ ਸੰਸਾਰ ਸੌਂਦਾ ਹੁੰਦੇ ਹੋਏ ਪਰ ਇਹਨਾਂ ਨਾਲ ਕੋਈ ਮੋਹ ਨਹੀਂ ਹੈ